ਆਸਾ ਹਰ ਹਰ ਹਰ ਹਰ ਹਰ ਹਰ ਹਰੇ ਹਰ ਹਰ ਹਰ ਹਰ ਹਰ ਹਰ ਹਰੇ ਸਭ ਜਗ੍ਹਾ ਹਰੇ ਹਰ ਕਟ ਮੇ ਹਰ ਜੂ ਬਸ ਬਸ ਸੁਸਤਨ ਕਹੋ ਬੁਖਾਰ ਇਹ ਹਰੇ ਹਰੇ ਸਭ ਦੇ ਵਿੱਚ ਤਾਂ ਹੀ ਸਭ ਹਰੇ ਭਰੇ ਨੇ ਦਰਖਤ ਵੀ ਤਾਂ ਹੀ ਹਰੇ ਨੇ ਹਰ ਹੈ ਉੱਥੇ ਜੀ ਜਲਦ ਵੀ ਸਾਰੇ ਹਰੇ ਭਰੇ ਤਾਂ ਹੀ ਹਰ ਜਿੱਤੇ ਹਰ ਹੈ ਹਰਾ ਭਰਾ ਹੈ ਉਹ ਹਰੀ ਨਾਲ ਹਰੇ ਨਾਲ ਸਭ ਕੁਝ ਰੈਲੀ ਹੈ ਜਿੱਤੇ ਹਰੀ ਦੀ ਹਰਿਆਲੀ ਨਹੀਂ ਉੱਥੇ ਹਰੇ ਹਰ ਸਿਮਰਤ ਜਨ ਗਏ ਨਿਸਤਾਰ ਤਰੇ ਜਿਹੜਾ ਅੰਦਰ ਹੈ ਸਾਡੇ ਦੇ ਸਰੀਰ ਵਿੱਚ ਇਹ ਇਹਨੂੰ ਸਮਝਣ ਨੂੰ ਸਮਝਣ ਪਹਿਲੀ ਗੱਲ ਇਹ ਕਹੀ ਹੈ ਜਿਹੜਾ ਜਿਹੜਾ ਵਿੱਚ ਹੈ ਸਾਡੇ ਸਰੀਰ ਦੇ ਇਸੇ ਨੂੰ ਸਮਝਣਾ ਇਸੇ ਨੂੰ ਸਮਝਣਾ ਕਿਤੇ ਬਾਹਰ ਕਿਸੇ ਹਾਲ ਨੂੰ ਨਹੀਂ ਸਮਝਣਾ ਜਿਹੜਾ ਨੇ ਆਪਣੇ ਹਾਲ ਨੂੰ ਸਮਝ ਲਿਆ ਜਿਹੜਾ ਸਰੀਰ ਦੇ ਵਿੱਚ ਹੈ ਆਤਮ ਗਿਆਨੀ ਹੋ ਗਿਆ ਆਤਮ ਚਿੰਤਨ ਕਰ ਲਿਆ ਉਹ ਭਵ ਸਾਗਰ ਤਰੇ ਨੇ ਬਾਕੀ ਕੋਈ ਨਹੀਂ ਤਰਿਆ ਜਿਹਨਾਂ ਨੇ ਕਦੇ ਬਾਹਰ ਆਣ ਨੂੰ ਮੰਨ ਕੇ ਮਾਰਾ ਫੇਰੀਆ ਉਹ ਸਾਰੇ ਡੁੱਬ ਗਏ ਜਨ ਗਏ ਨਿਸਤਰ ਤਰੇ ਇਹਨਾਂ ਨੇ ਵੈਗਰੂ ਵੈਗਰੂ ਕੀਤਾ ਸਾਰੇ ਡੁੱਬ ਗਏ ਡੁੱਬ ਗਏ ਬਾਹਰ ਵੱਲ ਗਏ ਜਿਹਨਾਂ ਨੇ ਭਗਤੀ ਕੀਤੀ ਸਾਰੇ ਡੁੱਬ ਗਏ ਜਿਹੜਾ ਨੇ ਆਪਣਾ ਸਰੀਰ ਜਿਹੜਾ ਨੇ ਤਨ ਵਿੱਚੋਂ ਮਨ ਖੋਜਿਆ ਪਹਿਲੋਂ ਕਿਉਂਕਿ ਮਨ ਉਹਦੇ ਕਰਕੇ ਹਰਾ ਹਰ ਕਰਕੇ ਹਰਾ ਅਸਲ ਜਿਹੜਾ ਮਨ ਹਰਾ ਹੈ ਮਨ ਹਰਾ ਹਰ ਕਰਕੇ ਸਰੀਰ ਹਰਾ ਬਨ ਕਰਕੇ ਮਨ ਹਰਾ ਹਰ ਕਰਕੇ ਸਰੀਰ ਹਰਾ ਬਨ ਕਰਕੇ ਪਹਿਲਾਂ ਤਾਂ ਸਰੀਰ ਚੋਂ ਬੰਦੂ ਖੋਜਣ ਖੋਜਣਾ ਦੇ ਵਿੱਚੋਂ ਹਰ ਨੂੰ ਖੋਜਣਾ ਸਰੀਰ ਕਿਹਦਾ ਹਰਾ ਹੈ ਬੋਲਦਾ ਕੌਣ ਹੈ ਸਰੀਰ ਤੇ ਪਹਿਲਾਂ ਤਾਂ ਇਹਨੂੰ ਜਨ ਇਹਦੇ ਵਿੱਚ ਉਹ ਬੋਲਦਾ ਗਾਂ ਇਹਦੇ ਵਿੱਚ ਉਹ ਬੋਲਦਾ ਅੰਤਰਾਤਮਾ ਦੀ ਆਵਾਜ਼ ਉਹਦੀ ਹੈ ਫੁਰਨੇ ਸਾਡੇ ਤੇ ਤਿਰਕੁਟੀ ਜੋ ਜਿਹੜੀ ਆਵਾਜ਼ ਪੈਦਾ ਹੁੰਦੀ ਉਹ ਸਾਡੀ ਹੈ ਜਿਹੜੇ ਬਾਹਰੋਂ ਭੁੱਲ ਚੁੱਕ ਬੋਲਦੇ ਸੀ ਨਾ ਤਿਰਕੁਟੀ ਜੋ ਇਹ ਭੁੱਲ ਚੁੱਕਾ ਸਾਰੀ ਹਾਂਜੀ ਰਹਾਉ ਹਰ ਸਿਮਰਤ ਹਰ ਸਿਮਰਤ ਜਨ ਗਏ ਨਿਸਰ ਤਰੇ ਜਿਹੜੇ ਹਾਲ ਸਿਮਰਤ ਦੇ ਨਾ ਜਿਹੜਾ ਹਿਰਦੇ ਵਿੱਚ ਸਾਰਿਆਂ ਦੇ ਆ ਕਟ ਕਟ ਬਿਹਰਜੂ ਬਸਦਾ ਉਹਨੂੰ ਜਿਹੜੇ ਸਿਮਰਦੇ ਨੇ ਉਹ ਜਾਂਦੇ ਹਰ ਕੇ ਜਾਂਦੇ ਹੋ ਉਹ ਬਸ ਪਾਰ ਹੋ ਗਏ ਭਗਤ ਦੇ ਸਰ ਤਰੇ ਉਹਨਾਂ ਦਾ ਹਨੇਰਾ ਦੂਰ ਹੋ ਗਿਆ ਨਿਸ ਕਹਿੰਦੇ ਨੇ ਰਾਤ ਨੂੰ ਉਹਨਾਂ ਦੇ ਆ ਹਨੇਰਾ ਜਿਹੜਾ ਸੀ ਨਾ ਭਗਸਾਦਾ ਦਾ ਹਨੇਰਾ ਤਰ ਗਏ ਉਹ ਰੋਸ਼ਨੀ ਚਲੇ ਗਏ ਬਾਹਰ ਨਿਕਲ ਗਏ ਡੇਰੇ ਤੋਂ ਪਰਮ ਦੇ ਦਾਇਰੇ ਨੂੰ ਕੱਟ ਕੇ ਬਾਹਰ ਹੋ ਗਏ ਉਹ ਦੇਸਾ ਤਰੇ ਉਹੀ ਤਰੇ ਦੇ ਬਾਕੀ ਸਾਰੇ ਭਰਮ ਦੇ ਵਿੱਚ ਹੀ ਦੇ ਰਹਾਓ ਹਰ ਕੇ ਨਾਮ ਕਬੀਰ ਉਜਾਗਰ ਹਰ ਕੇ ਨਾਮ ਨਾਲੇ ਕਬੀਰ ਉਜਾਗਰ ਹੋਇਆ ਹਰ ਬੋਲਦਾ ਦੀ ਕਬੀਰ ਦੇ ਵਿੱਚ ਉਹਦਾ ਹੀ ਬੁਲਾਇਆ ਬੋਲਦਾ ਸੀ ਕਬੀਰ ਗੱਲ ਬਲਕਿ ਕਬੀਰ ਨੇ ਤਾਂ ਇਹ ਕਹਿਤਾ ਸੀ ਹਰ ਨੂੰ ਵੀ ਤੂੰ ਕਬੀਰ ਹੈ ਮੈਂ ਮੈਂ ਕਬੀਰਾ ਮੈਂ ਕਬੀਰਾ ਤੂੰ ਕਬੀਰ ਤੂੰ ਕਬੀਰ ਕਬੀਰਾ ਤੂੰ ਹੀ ਤੇਰਾ ਲੋਕ ਕਬੀਰ ਤੂੰ ਕਬੀਰ ਦਾ ਮਤਲਬ ਹੁੰਦਾ ਵੱਡਾ ਇਹ ਵੱਡਾ ਤੂੰ ਹੈ ਇੱਥੇ ਦੂਰੀ ਸਿਰ ਵਿੱਚ ਵਰਤੇ ਸਾਰੇ ਸਿਰ ਵਿੱਚ ਲਫ਼ਜ਼ ਵਰਤੇ ਆ ਕਬੀਰ ਉਜਾਗਰ ਕਿਵੇਂ ਹੋਇਆ ਹਰ ਕੇ ਨਾਮ ਨਾਲੇ ਹੋਇਆ ਕਬੀਰ ਪ੍ਰਗਟ ਹੋਇਆ ਹਰ ਕੇ ਨਾਮ ਨਾਲ ਸੰਤ ਹੈ ਭਗਤ ਦੀ ਪਦਵੀ ਕਬੀਰ ਨੂੰ ਮਿਲੀ ਹੈ ਸੱਚ ਪ੍ਰਗਟ ਕੀਤਾ ਕਬੀਰ ਨੇ ਤੇ ਲੋਕਾਂ ਦੇ ਵਿੱਚ ਉਜਾਗਰ ਹੋ ਗਿਆ ਕਬੀਰ ਪ੍ਰਗਟ ਹੋ ਗਿਆ ਹਰ ਕੇ ਨਾਮ ਨਾਲ ਕਬੀਰ ਉਜਾਗਰ ਹੋਇਆ ਜਿਹਨੂੰ ਹਰਕਾ ਨਾਮ ਮਿਲ ਜਾਂਦਾ ਉਹ ਜਾਗਰ ਹੋ ਜਾਂਦਾ ਉਹ ਲੋਕਿਆ ਨਹੀਂ ਹਰ ਹਰਕਾ ਭਗਤ ਪ੍ਰਗਟਾ ਨਹੀਂ ਛਪਾ ਉਹ ਜਾਗਰ ਹੋ ਜਾਂਦਾ ਉਹਨੂੰ ਲੁਕਣ ਦੀ ਲੋੜ ਕੀ ਹੈ ਕੋਈ ਚੋਰੀ ਦਾ ਮਾਲ ਹੈ ਨਾ ਕੋਲ ਇਹ ਤੇ ਕਿਹੜਾ ਟੈਕਸ ਲੱਗਦਾ ਕੋਈ ਨਾਮ ਤੇ ਸਰਦਾਰ ਤਾਂ ਕੋਈ ਟੈਕਸ ਲੱਗਦਾ ਹੀ ਨਹੀਂ ਸਰਦਾਰੀ ਤਾਂ ਤੇ ਟੈਕਸ ਲੱਗਦਾ ਉਹ ਲੋਕ ਲਖਾਉਂਦੇ ਨੇ ਸਰਦਾਰੀ ਜਿਹੜਾ ਕਮਾਈ ਹੈ ਉਹਨੂੰ ਤਾਂ ਲੋਕ ਲਗਾਉਂਦੇ ਨੇ ਸਰਕਾਰ ਦੇ ਟੈਕਸ ਲੱਗਦਾ ਨਾਮ ਤੇ ਕੋਈ ਟੈਕਸ ਨਹੀਂ ਹੈਗਾ ਇਹਨੂੰ ਕੋਲ ਦੀ ਲੋੜ ਨਹੀਂ ਹੈ ਨਾ ਚੋਰੀ ਕੀਤੀ ਜਾ ਸਕਦੀ ਹੈ ਜੀ ਫਿਰ ਇਹਨੂੰ ਲੋਕੀਏ ਕਹਦੇ ਨਾਂ ਦਾ ਚੁਰਾਇਆ ਜਾ ਸਕਦਾ ਕੋਈ ਚੋਰੀ ਨਾ ਆਪਾਂ ਕਿਸੇ ਤੋਂ ਚੁਰਾ ਕੇ ਨਾ ਆਪਣਾ ਕੋਈ ਚੋਰੀ ਕਰ ਸਕਦਾ ਕੋਈ ਇਹਦੇ ਟੈਕਸ ਨਹੀਂ ਲੱਗਦਾ ਦੇ ਕਹਤੇ ਨੇ ਜਿਹੜੇ ਕਹਿੰਦੇ ਨੇ ਜਿਹਨੂੰ ਪਾਇਆ ਤੈਨੂੰ ਛਪਾਇਆ ਅਸਲ ਦੇ ਵਿੱਚ ਕੋਲ ਕੁਝ ਨਹੀਂ ਹੈਗੇ ਉਹਨਾਂ ਦੇ ਹੈ ਕੋਲ ਕੁਝ ਨਹੀਂ ਇਹ ਵੀ ਬਦਲਣੀ ਚਾਹੁੰਦੇ ਸਾਡੇ ਕੋਲ ਕੁਝ ਨਹੀਂ ਇਹ ਕਹਿਣਾ ਨਹੀਂ ਚਾਹੁੰਦੇ ਸਾਡੇ ਕੋਲ ਨਾਮ ਨਹੀਂ ਹੈ ਅਸੀਂ ਪਾਇਆ ਦੀ ਉਹ ਜਿਹੜੀ ਹੈ ਨਾ ਕਮਜ਼ੋਰੀ ਆਪਣੀ ਉਹਨੂੰ ਲੁਕਾਉਣ ਵਾਸਤੇ ਪ੍ਰਚਾਰ ਕਰਤਾ ਜਦ ਪਾਇਆ ਤੈਨੂੰ ਛਪਾਇਆ ਕੋਈ ਖਜ਼ਾਨਾ ਜਿਹੜਾ ਖਾਲੀ ਹੈ ਨਾ ਗੋਲਕ ਬਿਲਕੁਲ ਖਾਲੀ ਹੈ ਉਹਦੀ ਇਸ ਤਰ੍ਹਾਂ ਛੂਛੇ ਘਟਦੇ ਉਹ ਕਹਿੰਦਾ ਜੀ ਜਿਹੜਾ ਪਾ ਲੈਂਦਾ ਤਾਂ ਬੋਲਦਾ ਨਹੀਂ ਹੁੰਦਾ ਬੋਲਣਾ ਬੰਦ ਕੀਤਾ ਹੋਇਆ ਉਹ ਜਿਹੜੇ ਹੋਰ ਲੈਕਚਰ ਕਰਦੇ ਤੁਸੀਂ ਉਹ ਵੀ ਤਾਂ ਬੋਲਦੇ ਹੀ ਹੋ ਗੁਰਬਾਣੀ ਦੀ ਇਸ ਗੱਲ ਨੂੰ ਬੋਲਦੀ ਗੁਰਬਾਣੀ ਦਾ ਸਭ ਕਹਿੰਦੇ ਕਾਇਰੇ ਬਕਵਾਸ ਲਾਇਓ ਜਦ ਪਾਇਓ ਤੈਨੂੰ ਛਪਾਇਓ ਕਿਉਂ ਬਕਵਾਸ ਕਰਦੇ ਹੋ ਜੇ ਜਿਹੜਾ ਪਾ ਲੈਂਦਾ ਛਪਾ ਲੈਂਦਾ ਦੁਨੀਆ ਨੂੰ ਪਤਾ ਕਿਵੇਂ ਲੱਗਦਾ ਜੇ ਗੱਲ ਸੱਚ ਹੈ ਜਿਹਨੇ ਪਾਇਆ ਉਹਨੇ ਛਪਾ ਲਿਆ ਤਾਂ ਦੁਨੀਆ ਨੂੰ ਪ੍ਰਗਟ ਕਿਵੇਂ ਹੋਇਆ ਫਿਰ ਲੋਕ ਕਿਵੇਂ ਪ੍ਰਗਟ ਹੋਊ ਦੱਸੋ ਹੋਇਆ ਹੋਇਆ ਪ੍ਰਗਟ ਵੇਦ ਲਿਖੇ ਨੇ ਗ੍ਰੰਥ ਲਿਖੇ ਗੁਰਬਾਣੀ ਲਿਖੀ ਪਈ ਹੈ ਪ੍ਰਗਟ ਕਿਵੇਂ ਹੁੰਦਾ ਇਹ ਸਭ ਜਿਹੜੇ ਪਖੰਡੀ ਨੇ ਪਖੰਡੀ ਧਾਰੀ ਸਾਰੀ ਉਮਰ ਦਾ ਮਾਇਆ ਸੋਚੇ ਸਵਾਰਥੀ ਬੜੇ ਹੋਏ ਨੇ ਧਾਰਮਿਕ ਬੰਦੇ ਮਹਾਪੁਰਸ਼ ਉਹਨਾਂ ਦੀ ਉਹਨਾਂ ਦਾ ਚਲਾਇਆ ਹੋਇਆ ਸਭ ਝੂਠ ਇਹ ਭਗਤਾਂ ਨੇ ਝੂਠ ਲਗਾ ਕੀਤਾ ਕਟੇ ਪਖੰਡਵਾ ਉਹਨੇ ਕਹਾ ਕਾਇਰੇ ਬਕਵਾਸ ਲਾਇਓ ਕਿਉਂ ਬਕਵਾਸ ਕਰਦੇ ਹੋ ਚਿਰ ਪਾਇਓ ਤੈਨੂੰ ਛਪਾਇਓ ਸਾਰਾ ਦੱਸਿਆ ਜੀ ਨੇ ਪਾਇਆ ਰਤਨ ਲੁਕਾਇਆ ਕੇ ਨਹੀਂ ਜੇ ਗੋਰਖ ਲੁਕਾਏ ਇਹ ਤਾਂ ਲੁਕਦਾ ਹੀ ਨਹੀਂ ਹੁੰਦਾ ਰਤ ਜੇ ਕਿ ਉਹ ਕਬਲੇ ਆਦਮੀ ਕੋ ਬੋਰੇ ਆਦਮੀ ਕੋ ਗੱਲ ਲੁਕਦੀ ਹੈ ਪੇਟ 'ਚ ਇਹ ਤਾਂ ਨਾਮ ਬੋਰਾ ਕਰ ਦਿੰਦਾ ਬੋਰਾ ਦਾ ਸਾਰੀ ਜਲਦੀ ਗੱਲ ਦੱਸੀ ਜਾਂਦਾ ਹੁੰਦਾ ਬੋਰੇ ਬੋਰਾ ਨਹੀਂ ਲਕੋ ਸਕਦਾ ਕੋਈ ਵੀ ਗੱਲ ਆਪਣੇ ਘਰ 'ਚ ਕੋਈ ਸਿੱਧਾ ਆਦਮੀ ਹੋਵੇ ਉਹਨੂੰ ਆਪਾਂ ਗੱਲ ਨਹੀਂ ਦੱਸਦੇ ਘਰ ਦੀ ਵੇਰੇ ਇਹਦੇ ਤਾਂ ਸਾਰਿਆਂ ਦੱਸ ਦਣੀਏ ਜਾ ਕੇ ਇਹਨੂੰ ਨਾ ਦੱਸਿਓ ਕਹਿੰਦਾ ਰਾਮ ਵਿਯੋਗੀ ਨਾ ਜੀਏ ਜੀਏ ਤਾਂ ਬੋਰਾ ਹੋਵੇ ਜਿੰਨਾ ਰਾਮ ਵਿਯੋਗੀ ਨੂੰ ਸਭ ਬਣ ਲਗੇ ਜਉਂਦੇ ਨਹੀਂ ਕੋਈ ਵੀ ਕਿੱਡੇ ਧਾਰਮਿਕ ਹੋਣ ਜੇ ਰਾਮ ਨਾਲ ਜੁੜਿਆ ਨਹੀਂ ਜ਼ਿੰਦਗੀ ਦੇ ਵਿੱਚ ਰਾਮ ਦੀ ਛੜ ਜਿਹਦੀ ਆਇਆ ਰਾਮ ਨਾਲ ਇੱਕ ਬਿਕ ਨਹੀਂ ਹੋਇਆ ਮਰੂਗਾ ਹੀ ਮਰੂਗਾ ਰਾਮ ਵਿਯੋਗੀ ਰਹਿ ਜਾਣਾ ਰਾਮ ਨਾਲ ਸੰਜੋਗ ਨਹੀਂ ਹੋਇਆ ਜੁੜਿਆ ਨਹੀਂ ਮਰੂਗਾ ਰਾਮ ਬਿਓਗੀ ਨਾ ਜੀਏ ਦਾ ਮਤਲਬ ਹੈ ਜੇ ਜੀਏ ਹਮੇਸ਼ਾ ਵਾਸਤੇ ਜੀ ਜੂਗਾ ਫਿਰ ਬੋਰਾ ਹੋ ਜੂਗਾ ਫਿਰ ਰਾਮ ਦੀ ਉਹ ਗੱਲ ਕਰੂ ਹੋਰ ਕੋਈ ਗੱਲੇ ਨਹੀਂ ਕਰਦੀ ਉਹਨੇ ਫਿਰ ਦੁਨੀਆ ਦੀ ਗੱਲ ਭੁੱਲ ਜੂ ਗੱਲੇ ਰਾਮ ਦੀ ਕਰੂਗਾ ਫਿਰ ਹਰ ਕੀ ਕਥਾ ਹੀ ਕਰੂ ਗੁਰਬਾਣੀ ਦੀ ਉਹ ਗੱਲ ਕਰੂ ਇਹ ਰਾਮ ਕਥਾ ਜੋ ਜੋ ਕੋ ਟਲ ਇਹ ਕੋ ਰਹਿੰਦੀ ਹੈ ਕਥਾ ਹੈ ਉਹ ਕਹਿੰਦਾ ਨੇ ਬੋਲਦਾ ਨਹੀਂ ਉਹ ਕਹਿੰਦਾ ਨੇ ਬੋਲਾ ਹੋ ਜਾਂਦਾ ਬੋਲਦਾ ਹੀ ਇਹ ਗੁਰਬਾਣੀ ਤੋਂ ਸਾਰੇ ਉਲਟ ਨੇ ਗੁਰਬਾਣੀ ਨਾਲ ਤਾਂ ਉਲਟ ਹੈ ਇੱਕੋ ਬਾਤ ਹੈ ਜਿਹੜੀ ਸਾਰੀਆਂ ਬਤਾਂ ਤੇ ਉਲਟ ਹੈ ਸਾਰੀਆਂ ਬਤਾਂ ਤੇ ਉਲਟ ਨੇ ਹਰ ਕੇ ਨਾਮ ਕਬੀਰ ਉਜਾਗਰ ਹਰ ਕੇ ਨਾਮ ਦਾ ਕਬੀਰ ਪ੍ਰਗਟ ਹੋਇਆ ਉਜਾਗਰ ਹੋਇਆ ਜਨਮ ਜਨਮ ਕੇ ਕਟੇ ਕਾਗਰ ਸਾਰੇ ਜਨਮਾਂ ਜਨਮਾਂ ਦੇ ਉਹਨੇ ਸਾਰੇ ਕਲੇਸ਼ ਕੱਟ ਲਏ ਆਪਣੇ ਦੁੱਖ ਕਾਗਜ਼ ਉਹ ਕਾਗਜ਼ ਜਿਹੜੇ ਲਿਖੇ ਕਹਿੰਦੇ ਨੇ ਨਾ ਲੇਖਾ ਉਹਦਾ ਲੇਖਾ ਦੀ ਸਾਰਾ ਪਾਠ ਪੂੜ ਕੇ ਪਰੇ ਮਾਰਿਆ ਜਰੂਰ ਜਰੂਰ ਇਹ ਫਸਾਇਆ ਹੈ ਦਾ ਲੇਖਾ ਕਾਨੂੰ ਦਾ ਕੋਈ ਪਰ ਮੁਝ ਪਾਇਆ ਦਾ ਲੇਖਾ ਗਿਆਨ ਪਿਆ ਦਾ ਕਰਮੇ ਨਾਲ ਜਦੋਂ ਗਿਆਨ ਹੋਇਆ ਕਰਮ ਦਾ ਨਾਸ ਹੋ ਗਿਆ ਉਹ ਜਦ ਮੈਂ ਪੰਜਵੇਂ ਪਾਸ਼ਾ ਦਾ ਕਹਿੰਦੇ ਨੇ ਜਬ ਲੱਗ ਜਾਣੇ ਮੈਂ ਕੁਝ ਕਰਤਾ ਤਬ ਲੰਗਰ ਗਰਭ ਵਿੱਚ ਫਿਰਤਾ ਉਹ ਇਹ ਤਾਂ ਮੰਨਦਾ ਮੈਂ ਕੁਝ ਕਰਦਾ ਕਰਦਾ ਹੈ ਜੀ ਇਹ ਭਰਮ ਕਰਕੇ ਇਹਨੂੰ ਜਨਮ ਲੈਣਾ ਪੈਂਦਾ ਇਹਦਾ ਮੰਨਣਾ ਵੀ ਮੈਂ ਕੁਝ ਕਰਦਾ ਇਹਦਾ ਭਰਮ ਪਰ ਬਾਰੇ ਭਰਮ ਕਰਨ ਜਨਮ ਲੈਣਾ ਪੈਂਦਾ ਕਰਮ ਕਾਰਨ ਵੀ ਲੈਣਾ ਪੈਂਦਾ ਜਦੋਂ ਨੇ ਕਹਿੰਦਾ ਮੈਂ ਕੁਝ ਕਰਦਾ ਹੀ ਨਹੀਂ ਬਸ ਛੁੱਟੀ ਹੈ ਉਹ ਕਰਾਉਣਾ ਮੈਂ ਕਰਦਾ ਇਹਦਾ ਮੰਨਣਾ ਹੀ ਪੈਂਦਾ ਮੈਂ ਤਾਂ ਕਰਦਾ ਨਹੀਂ ਪਰ ਉਹ ਤਾਂ ਉਹ ਤਾਂ ਕਹਿੰਦਾ ਮੈਂ ਕਰਦਾ ਮੈਂ ਕਰਦਾ ਤਾਂ ਪਰਮੇਸ਼ਰ ਤੋਂ ਭੁੱਲ ਗਿਆ ਇਹ ਪਰਮੇਸ਼ਰ ਤੋਂ ਭੁੱਲ ਉਹ ਕਰਦਾ ਸਭ ਕੁਝ ਇਹ ਭੁੱਲ ਗਿਆ ਮੈਂ ਕਰਦਾ ਮੈਂ ਆ ਗਈ ਉਹਦੀ ਜਗ੍ਹਾ ਆਪ ਹੋ ਗਿਆ ਖੜਾ ਪਰਮੇਸ਼ਰ ਨੂੰ ਵਿੱਚੋਂ ਹੀ ਘੜਤਾ ਤਾਂ ਜਨਮ ਲੈਣਾ ਬੰਦ ਨਿਮਤ ਨਾਮ ਦੇ ਉਹ ਦੂਧ ਪੀ ਆਇਆ ਨਿਮਤ ਨਿਮਤ ਨਾਮ ਦੇ ਉਹ ਦੂਧ ਪੀ ਆਇਆ ਨਾਮਦੇਵ ਨੇ ਕੀ ਕੀਤਾ ਨਾਮਦੇਵ ਦੀ ਹਰਦੇ ਹਰਦੇ ਨਿਮਿਤ ਨਾਮਦੇਵ ਨੇ ਦੁੱਧ ਪੀ ਲਿਆ ਹਰ ਕਦੇ ਬਾਹਰ ਹੁੰਦਾ ਹਰ ਅੰਦਰ ਹੈ ਦੁੱਧ ਜਾਂ ਹਰ ਨੂੰ ਪੀਣਾ ਦੱਲੇ ਨੇ ਪੀਣਾ ਹੋਰ ਕਿ ਸਰੀਰ 'ਚ ਹੁੰਦਾ ਹਰ ਨਾਮਦੇਵ ਨੇ ਵੀ ਇਹੀ ਕੀਤਾ ਜਦ ਪਰਮ ਦੂਰ ਹੋ ਗਿਆ ਉਹ ਦੁੱਧ ਕਿਨੂੰ ਬੁਲਾਉਣਾ ਅੰਦਰ ਬੈਠਾ ਤੇਰੇ ਪੀ ਲੈ ਆਵੇ ਪੀ ਲੈ ਆਪ ਹਰੀ ਹੈ ਹਰੀ ਹੋਈ ਅੰਦਰ ਬੈਠਾ ਜਦੋਂ ਜਾਂ ਹਰੀ ਆਉਣਾ ਜਦ ਦੁੱਧ ਪੀਓ ਫਿਰ ਪਾ ਕੇ ਦਿਖਾਓ ਹਰੀ ਨਿਕਲ ਗਿਆ ਫਿਰ ਪਾ ਕੇ ਦਿਖਾਓ ਦੁੱਧ ਕਿਵੇਂ ਪੀ ਲੂਗਾ ਉਹਨਾਂ ਉਹਨਾਂ ਦਾ ਵੀ ਪਰਮ ਜਾ ਦੂਰ ਹੋਇਆ ਉਹਨੇ ਵੀ ਕਿਹਾ ਹਰਤਾ ਅੰਦਰ ਹੈ ਆਪੇ ਪੀ ਲੈ ਦੁੱਧ ਕਿਹਦਾ ਹਰ ਨਹੀਂ ਪੀਤਾ ਉਹ ਮੂਰਤੀ ਪੀਂਦੀ ਹੈ ਦੁੱਧ ਮੂਰਤੀ ਦਾ ਹੁੰਦਾ ਨਹੀਂ ਐ ਮੂਰਤੀ ਚ ਹੁੰਦਾ ਜੁਦੀ ਜਗਦੀ ਚ ਨਿਵਿੱਤ ਵੀ ਤੈ ਦੁੱਧ ਹਰਦੇ ਦੁੱਧ ਪੀ ਕੇ ਆ ਗਿਆ ਨਾ ਨੂੰ ਨਵਿਤ ਤਲਾਮ ਦੇ ਦੁੱਧ ਪੀ ਆਇਆ ਪੀ ਆਇਆ ਪੈਰ ਹੀ ਹੈ ਲਫ਼ਜ਼ ਪੀ ਆਇਆ ਆਪੇ ਪੀ ਕੇ ਆ ਗਿਆ ਆਪੇ ਪੀੜੋ ਨਹੀਂ ਹੋਰ ਕੋਲ ਪੀਤਾ ਪੱਪੇ ਨੂੰ ਬਿਹਾਰੀ ਹੈ ਪੀ ਆਇਆ ਪੱਪੇ ਨੂੰ ਬਿਹਾਰੀ ਹੈ ਨਾ ਪੀ ਕੇ ਆਇਆ ਪਿਆ ਕੇ ਨਹੀਂ ਆਇਆ ਪਿਆ ਕੇ ਨਹੀਂ ਆਇਆ ਨਵਿਤ ਤਲਾਮ ਦੇ ਦੁੱਧ ਪੀ ਆਇਆ ਪਰਮ ਜੱਗਿਆ ਤੇ ਹੋਰ ਕੀ ਪਰਮੇ ਜੱਗ ਹੋਇਆ ਹੋਰ ਕੀ ਸੀ ਤਉ ਜਗ ਜਨਮ ਸੰਕਟ ਨਹੀਂ ਆਇਆ ਦੁਬਾਰਾ ਜਨਮ ਨਹੀਂ ਹੋਇਆ ਉਹਦਾ ਜਨਮ ਦਿਆਲਵਤਾ ਤਾਂ ਹੁੰਦਾ ਦੁਬਾਰਾ ਜੇ ਉਹਦਾ ਭਰਮ ਰਹਿਦਾ ਭਰਮ ਦਾ ਚੱਕਿਆ ਗਿਆ ਜਨਮ ਦਾ ਕਾਰਨ ਭਰਮ ਜਿਨ੍ਹਾਂ ਨੇ ਬਾਹਰ ਟੋਲਿਆ ਸਾਰੇ ਭਰਮ ਭੁਲਾਈ ਹੈ ਸਭ ਕੁਝ ਘਰ ਦੇ ਬਾਹਰ ਦਾ ਸੀ ਬਾਹਰ ਟੋਲੇ ਦੇ ਭਰਮ ਜਿਹੜੇ ਬਾਹਰ ਟੋਲਦੇ ਰਹੇ ਉਹ ਭਰਮ ਉਹਨੇ ਅੰਦਰ ਦੁੱਧ ਪੀ ਲਿਆ ਆਪੇ ਅੰਦਰ ਬੈਠਾ ਸੀ ਉਹਨੇ ਪੀ ਲਿਆ ਹਾਂਜੀ ਜਨ ਰਵਿਦਾਸ ਰਾਮ ਰੰਗ ਰਤਾ ਉਹ ਤਾਂ ਰਵਿਦਾਸ ਦੀ ਗੱਲ ਕਰਦੀ ਆਪਣੀ ਗੱਲ ਕਰ ਲਈ ਜਨ ਰਵਿਦਾਸ ਰਾਮ ਰੰਗ ਰਤਾ ਜਾਣੇ ਪਰਮੇਸ਼ ਕਹਿੰਦਾ ਮੈਂ ਹਰ ਕਾ ਜਨ ਹਰ ਜਨ ਰਵਿਦਾਸ ਰਾਮ ਰੰਗ ਰਤਾ ਮੈਂ ਰਾਮ ਦੇ ਰੰਗ ਚੜ ਗਿਆ ਹੋਇਆ ਮੈਂ ਵੀ ਉਹਦਾ ਰੰਗ ਦਾ ਫਿਰ ਚੜਿਆ ਹੋਇਆ ਇਉਂ ਗੁਰਪ੍ਰਸਾਦ ਨਰਕ ਨਹੀਂ ਜਾਂਦਾ ਇਸ ਕਰਕੇ ਇਸ ਗਿਆਨ ਦਾ ਪ੍ਰਸਾਦ ਮੈਨੂੰ ਨਾ ਹੁੰਦਾ ਜਿਹੜਾ ਮਿਲਿਆ ਨਾ ਮੈਂ ਨਰਕ ਨਹੀਂ ਜਾ ਸਕਦਾ ਹੁਣ ਦੁਬਾਰਾ ਜਨਮ ਨਹੀਂ ਲੈ ਸਕਦਾ ਜਦੀ ਆ ਸੰਸਾਰ ਨਰਕ ਹੈ ਮੇਰਾ ਜਨਮ ਨਹੀਂ ਦੁਬਾਰਾ ਹੋ ਸਕਦਾ ਮੈਂ ਨਰਕ ਨਹੀਂ ਜਾ ਸਕਦਾ ਮੇਰੀ ਆਤਮਾ ਹੁਣ ਬਲੀਨ ਨਹੀਂ ਹੋ ਸਕਦੀ ਮੈਂ ਸੱਚ ਤੋਂ ਥੱਲੇ ਨਹੀਂ ਡਿੱਗ ਸਕਦਾ ਮਾਇਆ ਮੇਰੇ ਤੇ ਆਪਣਾ ਪ੍ਰਭਾਵ ਨਹੀਂ ਜਿਹਦੇ ਜਿਹਦਾ ਮਨ ਮਾਇਆ ਨੇ ਮੋਹਰਿਆ ਨਰਕ ਚਲਾ ਗਿਆ ਮਾਇਆ ਬੋਇਆ ਗਿਆ ਨਰਕ ਚਲਾ ਗਿਆ